ਨਾਨਕ ਨਗਰੀ ਨਗਰ ਨਿਹਾਲ ਜਦੋਂ ਐਉਂ ਕਰਕੇ ਵੇਖਿਆ ਨਾ ਉਹ ਜਿਹੜਾ ਅੰਗਰੇਜ਼ ਆਫੀਸਰ ਬੈਠਾ ਨਾ ਜਿਸ ਨੂੰ ਕਦੇ ਮਿਲਦੀ ਦੇ ਵੱਡੇ ਵੱਡੇ ਬੰਦੇ ਛੋਟੇ ਆਫੀਸਰ ਉਹ ਤੋਂ ਜਿਹੜੇ ਸਨ ਸਾਰੇ ਸਲਾਮਾਂ ਕਰਦੇ ਨੇ ਜਦੋਂ ਆਉਂਦਾ ਸੀ ਉਹਦੇ ਪਤਾ ਨਹੀਂ ਮਨ ਵਿੱਚ ਤੂੰ ਕਿੱਥੋਂ ਗਈ ਖਿੱਚ ਪਈ ਗਿੱਠਾ ਉੱਤੇ ਆਇਆ ਹੇਠਾਂ ਉਤਰਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬੋਲਣਾ ਨਹੀਂ ਸੀ ਸਤਿਗੁਰ ਜੀ ਤੁਰੇ ਜਾ ਰਹੇ ਆਦਾ ਆਦਾ ਤੇ ਉਹ ਹੌਲੀ ਹੌਲੀ ਉਹਦੇ ਸਤਿਗੁਰਾਂ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਸਤਿਗੁਰੂ ਜੀ ਫਿਰ ਖਤਮ ਹੋ ਗਿਆ ਪਲੇਟਫਾਰਮ ਉੱਥੋਂ ਫੇਰ ਵਾਪਸ ਆ ਗਿਆ ਤੇ ਸਤਿਗੁਰੂ ਜੀ ਫਿਰ ਵੀ ਨਹੀਂ ਬੋਲੇ ਤੇ ਉਹ ਨਾਲ ਦੇ ਸਿੱਖ ਆਖੀ ਕਰਨ ਚਾਹੀਦਾ ਕਹਿੰਦਾ ਉਹ ਪਤਾ ਨਹੀਂ ਆ ਜਿਹੜੀ ਸ਼ਕਤੀਅਤ ਤੁਰੀ ਜਾਂਦੀ ਹੈ ਨਾ ਇੱਕ ਵਾਰੀ ਮੇਰੇ ਵੱਲ ਵੇਖ ਗਿਆ ਤੇ ਮੇਰਾ ਤੇ ਕਲੇਜਾ ਹੀ ਕੱਢ ਕੇ ਲਿਆ ਪਤਾ ਨਹੀਂ ਇਹਦੇ ਦਰਸ਼ਨਾਂ ਵਿੱਚ ਕਿੰਨੀ ਨੂੰ ਖਿੱਚ ਪਈ ਹੋਈ ਹੈ ਮੈਂ ਉਹ ਆ ਜਿਹਨੂੰ ਹਜ਼ਾਰਾਂ ਆਦਮੀ ਖਲੋ ਕੇ ਸਲਾਮਾ ਕਰਦੇ ਨੇ ਤੇ ਮੈਨੂੰ ਕੋਈ ਬੁਲਾਉਂਦਾ ਤੇ ਮੈਂ ਬੋਲਦਾ ਨਹੀਂ ਅੱਜ ਮੇਰਾ ਜੀ ਕਰਦਾ ਮੈਂ ਇਹਦੇ ਨਾਲ ਬੋਲਾਂ ਤੇ ਮੇਰੇ ਨਾਲ ਨਹੀਂ ਬੋਲ ਮੇਰਾ ਜੀ ਕਰਦਾ ਮੈਂ ਇਹਦੇ ਨਾਲ ਬੋਲਾਂ ਪਰ ਇਹ ਮੇਰੇ ਨਾਲ ਨਹੀਂ ਬੋਲਦਾ ਤੇ ਮੈਂ ਫੇਰ ਵੀ ਇਹਦੇ ਪਿੱਛੇ ਖਿੱਚਿਆ ਤੁਰਿਆ ਜਾਣਾ ਪਤਾ ਨਹੀਂ ਇਹਦੇ ਦਰਸ਼ਨਾਂ ਵਿੱਚ ਮੈਨੂੰ ਖਿੱਚ ਕਿੰਨੀ ਕੁ ਪਈ ਇਹ ਕੌਣ ਹੈ ਉਹ ਨੇ ਫਿਰ ਭਾਈ ਸਾਹਿਬ ਜਿਹੜੇ ਥੋੜਾ ਜਿਹਾ ਪਿੱਛੇ ਸੰਨਾ ਉੱਥੇ ਖਾਫੀ ਸਰ ਨੇ ਪੁੱਛਿਆ ਕਿਉਂਕਿ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਜੀ ਫਿਰ ਭਾਈ ਸਾਹਿਬ ਨੇ ਦੱਸਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਹਨ ਪੈਣੀ ਸਾਹਿਬ ਆਏ ਨੇ ਸੱਚੇ ਪਾਤਸ਼ਾਹ ਨੇ ਤੇ ਬੋਲਣਾ ਨਹੀਂ ਸੀ ਉਹਨਾਂ ਦੱਸ ਦਿੱਤਾ ਭਾਈ ਸਾਹਿਬ ਨੇ ਉਹਨਾਂ ਨੇ ਨਮਸਕਾਰ ਕੀਤੀ ਤੇ ਗੱਡੀ ਚੱਲ ਪਈ ਆਪਣੀ ਆਪਣੀ ਜਗ੍ਹਾ ਤੇ ਸਾਰੇ ਜਾ ਬੈਠੇ ਪਰ ਉਹ ਆਖੇ ਪਾਸੇ ਇੰਨਾ ਮੇਰੇ ਨਾਲ ਇਹਨੇ ਜੀ ਮੇਰਾ ਭਲਾ ਹੋ ਗਿਆ ਤੇ ਮੇਰੇ ਜਿਹੜੇ ਜਨਮ ਮਰਨ ਦੇ ਬੰਧਨ ਨੇ ਇੱਕ ਸ਼ਕਤੀਅਤ ਦੀ ਇੱਕ ਨਿਗਾਹ ਨਹੀਂ ਸਮਝੋ ਕੱਟ ਦਿੱਤੀ ਮੈਨੂੰ ਆਪਣੇ ਨਾਮ ਧਾਰੀਆਂ ਦੇ ਬੜੇ ਲਫ਼ਜ਼ ਚੰਗੀ ਤਰ੍ਹਾਂ ਯਾਦ ਆ ਸਾਡੇ ਪੰਥ ਦੇ ਬੜੇ ਵਿਦਵਾਨ ਨਾਮਧਾਰੀ ਪੰਥ ਦੇ ਸੰਤ ਨਿਧਾਨ ਸਿੰਘ ਜੀ ਆਲਮ ਸਾਹਿਬ ਸਨ ਸਕੇਤ ਕੋਠੀ ਸੀ ਨਾ ਜਿਹੜੀ ਹੋਣ ਵਾਲੀ ਕੋਠੀ ਵੱਖਰੀ ਹੈ ਜਿਹੜੀ ਨਵੀਂ ਪੜਾਈ ਹੈ ਉਹ ਦੂਕੜਾ ਸੀ ਨਾ ਜਿਹੜੀ ਕੋਠੀ ਕਿਰਾਏ ਤੇ ਲਈ ਸੀ ਪਹਿਲਾਂ ਜਿੱਥੇ ਜਾ ਕੇ ਰਹੀ ਜਾਂਦੀ ਸਤਿਗੁਰ ਸੱਚੇ ਪਾਤਸ਼ਾਹ ਉਦੋਂ ਉਹਦੇ ਪਾਸੇ ਕਰਾ ਹੁੰਦਾ ਸੀ ਜਿੱਥੋਂ ਮੰਡੀ ਤੋਂ ਉੱਤਰ ਕੇ ਜਾਂਦੇ ਹੁੰਦੇ ਸਨ ਰਾਹ ਨੂੰ ਛਾਂ ਉਤਰਨਾ ਮੈਂ ਤੇ ਆਲਮ ਜੀ ਸਾਹਮਣੇ ਬਰਾਂਡੇ ਦੇ ਵਿੱਚ ਖਲੋਤੇ ਆ ਦੋਵੇਂ ਜੀ ਤੇ ਸਾਹਿਬ ਦੇ ਪਾਸਾ ਉਦੋਂ ਉਤਰਦਾ ਸੀ ਤੇ ਮੈਂ ਉਹਨਾਂ ਦੇ ਕੋਲ ਗੁਰੂ ਭਾਵਨਾ ਰੱਖਦਾ ਸਾਂ ਆਲਮ ਜੀ ਕੋਲ ਤੇ ਕਿਉਂ ਮੈਂ ਉਹਨਾਂ ਕੋਲ ਕੁਝ ਸਿੱਖਿਆ ਵੀ ਲੈਣਾ ਹੁੰਦਾ ਸਾਂ ਤੇ ਮੇਰੇ ਤੇ ਉਹ ਸਮਝ ਆ ਮੇਰਾ ਚੇਲਾ ਹੈ ਤੇ ਮੈਨੂੰ ਆਂਦੇ ਨੇ ਪੰਡਿਤ ਮੈਂ ਕਿਹਾ ਹਾਂ ਜੀ ਕਹਿੰਦੇ ਨੇ ਸਰਗੁਣਾ ਵਾਲਾ ਇਸ਼ਾਰਾ ਕਰਕੇ ਕਹਿੰਦੇ ਨੇ ਪਤਾ ਨਹੀਂ ਇਹ ਸ਼ਖਸੀਅਤ ਨੇ ਉਹਨਾਂ ਦੇ ਲਫ਼ਜ਼ ਨੇ ਕਹਿੰਦੇ ਨੇ ਪਤਾ ਨਹੀਂ ਇਹ ਸ਼ਖਸੀਅਤ ਨੇ ਕਿੰਨੀ ਕੁ ਤਪੱਸਿਆ ਤੇ ਕਿੰਨੀ ਕੁ ਬੰਦਗੀ ਕੀਤੀ ਮੈਂ ਕਿਹਾ ਜੀ ਕੀ ਮਤਲਬ ਕਹਿੰਦੇ ਨੇ ਅਸਾਂ ਆਪਣਾ ਸਾਰਾ ਜ਼ੋਰ ਇਹਨਾਂ ਦੇ ਬਰਖਲਾਫ ਲਾ ਛੜਿਆ ਤੇ ਕਿਸੇ ਪ੍ਰਕਾਰ ਨਾਲ ਅਸੀਂ ਇਹਨਾਂ ਨੂੰ ਸਮਝੋ ਡੇਗੀਏ ਪਰ ਇਹਨਾਂ ਦੀ ਤਪੱਸਿਆ ਦਾ ਸਾਬੋ ਅਥਾਰ ਹੀ ਪਾਇਆ ਗਿਆ ਸੀ ਜਿੰਨੀ ਵੀ ਕੋਸ਼ਿਸ਼ ਕਰਦੇ ਰਹੇ ਅਸੀਂ ਫੇਲ ਹੁੰਦੇ ਰਹੇ ਤੇ ਇਹਨਾਂ ਦੀਆਂ ਚਾਹੀਦੀਆਂ ਕਲੀਆਂ ਹੁੰਦ ਕਲਾ ਹੁੰਦੀਆਂ ਨੇ ਪਤਾ ਨਹੀਂ ਇਹਨਾਂ ਨੇ ਸ਼ਕਤੀ ਤਰੀਕੇ ਦੀ ਕੁਝ ਬਸ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਕਤੀ ਹੋਇਆ ਕਰਦੀ ਆ ਸਤਿਗੁਰ ਦਰਸ਼ਨ ਅਗਨ ਨਿਵਾਰੀ ਦਿਖਿਆ ਆਗ ਸਰੀਰ ਦੀ ਲੱਗੀ ਤੇ ਬਾਹਰ ਦਾ ਆਦਮੀ ਵੀ ਇੱਕ ਸਮਝੋ ਬਾਲਟੀ ਪਾ ਕੇ ਬੁਝਾ ਸਕਦਾਗਾ ਸਤਿਗੁਰ ਦਾ ਦਰਸ਼ਨ ਜਿਹੜਾ ਉਹ ਅੰਦਰ ਲੱਗੀ ਅੱਗ ਬੁਝਾਉਂਦਾ ਹੈ ਤੇ ਨਾਮ ਧਾਰਿਓ ਜੇ ਅਸੀਂ ਰੋਜ਼ ਦਰਸ਼ਨ ਕਰਦੇ ਆ ਤੇ ਆਪ ਈਰਖਾ ਦੀ ਅਜੇ ਵੀ ਸਾਡੇ ਅੰਦਰ ਲੱਗੀ ਹੋਈ ਹੈ ਉਹਨੂੰ ਵੇਖ ਕੇ ਸੜਨਾ ਤੇ ਉਹਨੂੰ ਵੇਖ ਕੇ ਸੜਨਾ ਤੇ ਸਮਝ ਲਓ ਅਜੇ ਮੈਂ ਸਤਿਗੁਰਾਂ ਦੇ ਦਰਸ਼ਨ ਰਿਆਲੇ ਵਿੱਚ ਨਹੀਂ ਕੀਤੇ ਜਦੋਂ ਦਰਸ਼ਨ ਹੋ ਜਾਣਗੇ ਨਾ ਉਦੋਂ ਸਮਝ ਲਓ ਜਿਹੜਾ ਫੇਰ ਕਦੀ ਮੈਂ ਅਰਜ਼ ਕਰਾਂਗਾ ਕਿ ਦਰਸ਼ਨ ਪੰਜ ਪ੍ਰਕਾਰ ਦਾ ਹੁੰਦਾ ਤੇ ਜਦੋਂ ਸਫਲ ਦਰਸ਼ਨ ਹੋ ਜਾਣਗੇ ਨਾ ਉਦੋਂ ਅੰਦਰ ਦੀ ਅੱਗ ਜਿਹੜੀ ਉਹ ਨਾਸ ਹੋ ਜਾਂਦੀ ਹੈ ਸੋ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਿਰਫ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਅਸੀਂ ਪਿੱਛੇ ਖਿੱਚੇ ਗਏ ਕਿਰਪਾ ਦੀ ਗੱਲ ਹੈ ਬਾਹੋਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਜਿਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ ਤੇ ਉਹ ਬੀਬੀ ਨੇ ਤੁਹਾਨੂੰ ਆਪਣੇ ਵਿਚਾਰ ਦੱਸੇ ਨੇ ਔਰ ਫਿਰ ਕਿਹੜਾ ਸੁੰਦਰ ਦੇ ਹੈ ਉਹਦਾ ਅਸੀਂ ਇਹ ਆਨੇ ਆ ਭਈ ਸਰਵਰ ਮੇਰੇ ਘਰ ਆਉਣ ਗੱਲ ਚੰਗੀ ਹੈ ਮਾੜੀ ਨਹੀਂ ਪਰ ਮੇਰਾ ਇੱਥੇ ਹੀ ਜਿਹੇ ਬਹਿ ਰਹੀ ਹੈ ਨਾ ਵੀ ਸਾਡੇ ਆਉਣ ਤੇ ਸਿੱਖ ਨਾ ਆਏ ਇਹ ਵੀ ਹੁੰਦਾ ਹੀ ਉਹਦੇ ਅੰਦਰ ਕਿੱਡੀ ਇਹ ਮੰਗ ਹੈ ਭਈ ਕੋਈ ਵੀ ਨਾਮਧਾਰੀ ਸਿੱਖ ਜਿਹੜਾ ਹਲੈਂਡ ਵਿੱਚ ਆਵੇ ਉਹ ਕਿਰਪਾ ਕਰਕੇ ਮੇਰੇ ਘਰ ਆਵੇ ਭਾਵੇਂ ਮਾਰੇ ਤੋਂ ਮਾੜਾ ਆਵੇ ਤੇ ਜੇ ਸਤਗੁਰ ਆ ਤਾਂ ਫੇਰ ਤੋਂ ਕਹਾ ਹੀ ਪਾਈ ਉਹਦੇ ਮਨ ਦੀ ਕਿੱਡੀ ਚੰਗੀ ਏ ਖਾਸ਼ ਹੈ ਸੋ ਮੈਂ ਅਰਦਾਸ ਕਰਨਾ ਸਤਗੁਰਾਂ ਦੇ ਤੇ ਉਹ ਵੀ ਸਮਾਂ ਆਏ ਜਦੋਂ ਸਤਗੁਰ ਸਣੇ ਸੰਗਤ ਉਹਦੇ ਘਰ ਜਨਮ ਪਾਉਣ ਤੇ ਉਹਦੇ ਮਨ ਦੀ ਖਾਹ ਜਿਹੜੀ ਉਹ ਪੂਰੀ ਹੋ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਬੇਨਤੀਆਂ ਕਰਨ ਲੱਗਾ ਆਪ ਸ੍ਰੀ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਆਉਂਦੀ ਏ ਕਿ ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਤੁਹਾਨੂੰ ਸੁਣੀ ਹੈ ਜਿਨ੍ਹਾਂ ਦਾ ਜਨਮ 1652 ਵਿੱਚ ਵਡਾਲੀ ਵਿੱਚ ਜਦੋਂ ਸਰਾਫ ਦਿੱਤਾ ਸੀ ਬਾਬਾ ਬੁੱਢਾ ਜੀ ਨੇ ਤੇ ਉੱਥੇ ਚਲੇ ਗਏ ਸਾਥ ਉੱਥੇ ਜਾ ਕੇ ਉਹਨਾਂ ਦਾ ਪ੍ਰਾਪਤ ਬਾਪ ਹੋਇਆ ਤਿੰਨ ਉਹਨਾਂ ਦੇ ਵਿਆਹ ਹੋਏ ਜਿਨ੍ਹਾਂ ਵਿੱਚੋਂ ਪੰਜ ਲੜਕੇ ਇੱਕ ਲੜਕੀ ਹੋਈ ਉਹਨਾਂ ਵਿੱਚੋਂ ਇੱਕ ਲੜਕਾ ਸੀ ਗੁਰਦਿੱਤਾ ਜੀ ਗੁਰਦਿੱਤਾ ਜੀ ਤੇ ਅਣੀ ਰਾਏ ਤੇ ਅਟਲ ਰਾਏ ਤੇ ਸੂਰਜਮਲ ਤੇ ਗੁਰੂ ਤੇਗ ਬਹਾਦਰੇ ਪੰਜ ਪੁੱਤਰ ਸਨ ਤੇ ਇੱਕ ਬੀਬੀ ਸੀ ਵੀਰੋ ਤੇ ਗੁਰਦਿੱਤੇ ਜੀ ਦੇ ਸੁਪੁੱਤਰ ਸਨ ਅਗੋਂ ਹਰ ਰਾਏ ਜੀ ਨੇ ਧੀਰਮਲ ਜੀ ਹਰ ਰਾਏ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ 1701 ਵਿੱਚ ਕੇਤ ਸ਼ੁਦੀ ਪੰਜਵੀਂ ਸਤ ਚੇਤਰ ਨੂੰ ਗੱਦੀ ਦੇ ਕੇ ਤੇ ਪਤਾਲਪੁਰੀ ਜਿਹੜੀ ਕੀਰਤਪੁਰ ਹੈ ਉੱਥੇ ਸਮਝੋ ਦੇ ਦਾ ਹੌਲਾ ਕਰ ਦਿੱਤਾ ਉਹਨਾਂ ਦੇ ਸੁਪੁੱਤਰ ਸਨ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਤੇਗ ਬਹਾਦਰ ਜੀ ਦੇ ਤੇਗ ਬਹਾਦਰ ਜੀ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਪੰਕਤੀ ਲਿਖੇ ਕਿ ਪਿਓ ਦਾਦੇ ਦੇ ਵੇਹਾ ਪੋਤਾ ਪ੍ਰਮਾਣ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੀਏ ਕੱਲ ਵੀ ਸੁਣੀ ਸੀ ਤੇ ਅੱਜ ਵੀ ਸੁਣੀਏ ਤੇ ਮੈਂ ਕੱਲ ਵੀ ਉਹਨਾਂ ਦੇ ਪੋਤੇ ਦੀਆਂ ਗੱਲਾਂ ਕੀਤੀਆਂ ਸਨ ਤੇ ਅੱਜ ਵੀ ਮੈਂ ਉਹਨਾਂ ਦੇ ਪੋਤੇ ਦੀਆਂ ਗੱਲਾਂ ਕਰਾਂਗਾ ਇਹਨਾਂ ਨੇ ਦਾਦੇ ਦੇ ਕੀਤੀਆਂ ਨੇ ਤੇ ਮੈਂ ਪੋਤੇ ਦੀਆਂ ਗੱਲਾਂ ਤੁਹਾਡੇ ਸਾਹਮਣੇ ਨੇ ਥੋੜੀਆਂ ਜਿਹੀਆਂ ਅਰਜ਼ ਕਰਾਂਗਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਾਲ ਦਾ ਪ੍ਰਸੰਗ ਸ਼ੁਰੂ ਸੀ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਸਨ ਪਟਨੇ ਸਾਹਿਬ ਵਿੱਚ ਤੇ ਇਥੋਂ ਤੱਕ ਕੌਤਕ ਕਰਦੇ ਸਨ ਕਿ ਪੰਜਵੇਂ ਸਾਹਿਬ ਵਿੱਚ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਗੈਰ ਸਨ ਆਸਾਮ ਨੂੰ ਇੱਕ ਮਾਈ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਬਖਸ਼ਿਸ਼ ਕਰੋ ਤੇ ਮੇਰੇ ਘਰ ਪੁੱਤਰ ਦੀ ਦਾਤ ਦੇਵੋ ਜੀ ਕੋ ਹੁਣ ਵੀ ਸਤਿਗੁਰਾਂ ਕੋਲੋਂ ਲੋਕੀ ਮੰਗਦੇ ਹਨ ਉਹਦੀ ਅਰਦਾਸ ਜਿਹੜੀ ਸੀ ਭਾਈ ਉਹ ਪਾਣੀ ਪਿਆਲ ਵਾਲਿਓ ਪੁਰਾ ਮੇਰੇ ਕੋਲ ਦਰਸ਼ਨ ਕਾਕਾ ਪਾਣੀ ਪਿਆਲ ਵਾਲਿਆ ਪੁਰਾ ਲਿਆ ਪੁਰਾ ਲਿਆ ਮੰਤਰੀ ਬੜੀ ਲੱਗੀ ਪੁਰਾ ਲਿਆ ਪਾਣੀ ਤੇ ਆ ਜਾ ਤੁਸੀਂ ਹੁਣ ਪਾਣੀ ਲੈ ਪਿਆ ਲਿਆ ਹਾਂਜੀ ਸੱਚੇ ਪਾਤਸ਼ਾਹ ਤੇ ਦਰਬਾਰ ਵਿੱਚ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਿ ਗਰੀਬ ਨਾਲ ਸਾਡੇ ਘਰ ਪੁੱਤਰ ਜਾਤ ਬਣੇ ਤੇ ਸਤਿਗੁਰੂ ਬਖਸ਼ਿਸ਼ਾਂ ਕਰ ਦਿੰਦੇ ਨੇ ਉਸ ਮਾਤਾ ਨੇ ਵੀ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਦੀ ਰਾਤ ਦਿਓ ਤੇ ਮੈਂ ਨਮਸਕਾਰ ਕਰਾਵਾਂਗੀ ਆਪਣੇ ਪੁੱਤਰ ਨੂੰ ਅਰਦਾਸ ਸੱਚੇ ਦਿਲ ਨਾਲ ਕੀਤੀ ਜਾਏ ਅੱਠ ਸ਼ਰਤਾਂ ਨੇ ਅਰਦਾਸ ਕਰਨ ਦੀਆਂ ਅੱਠ ਸ਼ਰਤਾਂ ਉਹਨਾਂ ਸ਼ਰਤਾਂ ਦੇ ਅਨੁਸਾਰ ਅਰਦਾਸ ਕੀਤੀ ਜਾਏ ਤਾਂ ਜਾ ਕੇ ਸੁਣੇ ਸਵੀਕਾਰ ਹੁੰਦੀ ਹੈ ਇਹ ਨਹੀਂ ਕਿ ਕਿਸੇ ਨਾਲ ਮੁਖਾਲਫਤ ਹੈ ਤੇ ਸਵੇਰੇ ਉੱਠ ਕੇ ਜਪੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿੱਤਾ ਸੱਚੇ ਪਾਤਸ਼ਾਹ ਦੀ ਲੱਤ ਟੁੱਟ ਜਾ ਤੇ ਸਤਿਗੁਰਾਂ ਦੀ ਝੱਟ ਲੱਤ ਤੋੜ ਦੇਣੀ ਹੈ ਇਹੋ ਜਿਹੀਆਂ ਅਰਦਾਸਾਂ ਨਹੀਂ ਕਬੂਲ ਹੋਇਆ ਕਰਦੀਆਂ ਅਰਦਾਸ ਅੱਠ ਸ਼ਰਤਾਂ ਜਿਹੜੀਆਂ ਸ਼ਾਸਤਰ ਚ ਲਿਖੀਆਂ ਨੇ ਉਹਨਾਂ ਦੇ ਅਨੁਸਾਰ ਕੀਤੀ ਜਾਏ ਤਾਂ ਜਾ ਕੇ ਜੀ ਦਾ ਭਲਾ ਅਰਦਾਸ ਸਵੀਕਾਰ ਹੋਈ ਉਹਦੇ ਕਾਰਨ ਸਤਿਗੁਰਾਂ ਨੇ ਪੁੱਤਰ ਦੀ ਦਾਤ ਬਖਸ਼ੀ ਹੁਣ ਉਹ ਠੀਕ ਜੀ ਹੈ ਕਿ ਉਹ ਦਾਤਾਰ ਪਿਤਾ ਕਦੋਂ ਆਵੇ ਜਿਹਦੀ ਕਿਰਪਾ ਨਾਲ ਮੈਨੂੰ ਪੁੱਤਰ ਮਿਲਿਆ ਤੇ ਮੈਂ ਉਹਦੇ ਚਰਨਾਂ ਵਿੱਚ ਇਹਨੂੰ ਨਮਸਕਾਰ ਕਰਾਂ ਆਖਰ ਸਤਗੁਰ ਜੀ ਵਾਪਸ ਆ ਗਏ ਮਾਤਾ ਨੇ ਗੋਦੀ ਵਿੱਚ ਪੁੱਤਰ ਲਿਆ ਨਾਲ ਜੋ ਕੁਝ ਭੇਟਾ ਸੀ ਉਹ ਲੈ ਲਈਏ ਤੇ ਗੁਰੂ ਤੇਗ ਬਹਾਦਰ ਦੇ ਦਰਬਾਰ ਵੱਲ ਤੁਰ ਪਈਏ ਤੇ ਮੈਂ ਜਾ ਕੇ ਨਮਸਕਾਰ ਕਰਾਂ ਜਦੋਂ ਕੋਲੋਂ ਦੀ ਲੰਘਦੀ ਹੈ ਨਾ ਰਾਹ ਵਿੱਚ ਤੁਰੀ ਤੁਰੀ ਨੇ ਵੇਖਿਆ ਵੀ ਕਿ ਗੁਰੂ ਗੋਬਿੰਦ ਸਿੰਘ ਜੀ ਖੇਡਣ ਡਾਵੇਂ ਨੇ ਮੁੰਡਿਆਂ ਵਿੱਚ ਛੋਟੀ ਜਿਹੀ ਅਵਸਥਾ ਤੇ ਖੇਡਦੇ ਨੇ ਤੇ ਆਦੀ ਲੈ ਇਹਨੂੰ ਲੋਕੀ ਗੁਰੂ ਕਹਿੰਦੇ ਨੇ ਅਣਾਣਾ ਹੀ ਹੈ ਨਾ ਮੁੰਡਿਆਂ ਵਿੱਚ ਖੇਡਣ ਡਿਆ ਇਹਨੂੰ ਪਤਾ ਹੀ ਨਹੀਂ ਕਿ ਕੀ ਗੱਲ ਹੈ ਤੇ ਕੀ ਨਹੀਂ ਇਹਨੇ ਗੱਲ ਕਰਕੇ ਤੇ ਅਗਾ ਲੰਘ ਗਈ ਜਾ ਕੇ ਗੁਰੂ ਤੇਗ ਬਹਾਦਰ ਦੇ ਦਰਬਾਰ 'ਚ ਮੱਥਾ ਟੇਕਿਆ ਪੁੱਤਰ ਨੂੰ ਨਮਸਕਾਰ ਕਰਾਈ ਸਤਿਗੁਰਾਂ ਨੇ ਆਸ਼ੀਰਵਾਦ ਦਿੱਤੀ ਹੱਥ ਦੀ ਜਾਂਦੀ ਹੈ ਹੱਥ ਵੀ ਵਾਪਸ ਆ ਗਈ ਹੈ ਆ ਕੇ ਵੇਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਅਜੇ ਵੀ ਉਸੇ ਤਰ੍ਹਾਂ ਮੁੰਡਿਆਂ ਦੀ ਖੇਡਣ ਦਾ ਹੈ ਤੇ ਮਾਈ ਫੇਰ ਕੇ ਵੇਖਣਾ ਅਣਾਣਾ ਗੁਰੂ ਅਜੇ ਮੁੰਡਿਆਂ ਦੀ ਖੇਡੀ ਜਾਂਦਾ ਤਾਂ ਇਹਨੂੰ ਕੋਈ ਕੰਮਕਾਰ ਹੀ ਨਹੀਂ ਅਣਾਣਿਆਂ ਵਾਲਾ ਵੀ ਖੇਡਦਾ ਨਾ ਪਿਆ ਤੇ ਸੱਤੇ ਪਾਤਸ਼ਾਹ ਮਨ ਵਿੱਚ ਵਿਚਾਰ ਕਰਦੇ ਨੇ ਮੈਂ ਇਹਨੂੰ ਦੱਸਾਂ ਵੀ ਮੈਂ ਅਣਾਣਾ ਤੇ ਸਿਆਣਾ ਉਹ ਮਾਈ ਜਦੋਂ ਆਪਣਾ ਬੱਚਾ ਕੋਲੋਂ ਨਹੀਂ ਲੰਘ ਕੇ ਲੈ ਕੇ ਤੁਰੀ ਨਾ ਤੇ ਸਤਿਗੁਰੂ ਕਹਿੰਦੇ ਹੈ ਕਮਲੀ ਮਾਈ ਕਦੇ ਕੁੜੀ ਚੁੱਕ ਕੇ ਐਨ ਤੁਰ ਜਾਂਦੀ ਹੈ ਤੇ ਕਦੇ ਕੁੜੀ ਚੁੱਕ ਕੇ ਐਨ ਤੁਰ ਜਾਂਦੀ ਉਹ ਬੀਬੀ ਘਰ ਪਹੁੰਚ ਗਈ ਘਰ ਜਾ ਕੇ ਪਰਮ ਤੇ ਬੱਚੇ ਨੂੰ ਸਲਾ ਦਿੱਤਾ ਬੱਚਾ ਸੁੱਤਾ ਹੈ 2 4 10 15 ਮਿੰਟ ਗੁਜ਼ਰ ਗਏ ਨੇ ਬੱਚੇ ਦੇ ਰੋਣ ਦੀ ਆਵਾਜ਼ ਆਈ ਏ ਮਾਤਾ ਛੇਤੀ ਨਾਲ ਗਈ ਏ ਬੱਚੇ ਨੂੰ ਚੁੱਕਿਆ ਤੇ ਵੇਖਿਆ ਕੀ ਜੋ ਮੁੰਡੇ ਦੀ ਕੁੜੀ ਬਣੀ ਮਾਂ ਦੀਆਂ ਚੀਕਾਂ ਨਿਕਲ ਗਈਆਂ ਰੋ ਪਈ ਲੈ ਕੇ ਬੱਚੇ ਨੂੰ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਆ ਗਈ